ਕੱਕਾ ਕਿਰਨ ਕਮਲ ਮਹਿ ਪਾਵਾ ਕੱਕਾ ਕਿਰਨ ਕਮਲ ਮਹਿ ਪਾਵਾ ਜੇ ਸਾਡੀ ਸੁਰਤ ਰੂਪੀ ਜਿਹੜੀ ਕਿਰਨ ਹੈ ਹਿਰਦੇ 'ਚ ਚਲੀ ਜਾਵੇ ਕਿਤੇ ਅੰਦਰ ਚਲੀ ਜਾਵੇ ਜਿੱਥੇ ਰਾਉ ਬੈਠਾ ਹੈ ਧਿਆਨ ਉੱਥੇ ਚਲਾ ਜਾਵੇ ਸਸੀ ਵਿਗਾਸ ਸੰਪਟ ਨਹੀਂ ਆਇਆ ਬਾਅਦ ਫੇਰ ਮਨ ਖੁਸ਼ ਹੋ ਜਾਂਦਾ ਉੱਥੇ ਦਰਸ਼ਨ ਹੋ ਜਾਂਦੇ ਜੇ ਸੁਰਤ ਉੱਤੇ ਪਹੁੰਚ ਜਵੇ ਹਿਰਦੇ 'ਚ ਕਿਤੇ ਉੱਧਰ ਪਹੁੰਚ ਜਵੇ ਜਿੱਥੋਂ ਆਵਾਜ਼ ਆਉਂਦੀ ਹੈ ਫਿਰ ਜਿਹੜਾ ਮਨ ਸੱਚੀ ਹੈ ਐਸਾ ਖੁਸ਼ ਹੋ ਜਾਂਦਾ ਹੈ ਵਿਗਾਸ ਹੋ ਜਾਂਦਾ ਹੈ ਫਿਰ ਰਾਮ ਦੇ ਆਲੇ ਦੇ ਵਿਚਾਲੇ ਦਾ ਪਰਦਾ ਹਮੇਸ਼ਾ ਖਤਰ ਦੂਰ ਹੋ ਜਾਂਦਾ ਹੈ ਸਫੀ ਸੱਚੀ ਵਿਗਾਸ ਸੰਪਟ ਨਹੀਂ ਆਉਂਦਾ ਸੰਪਟ ਪਰਦਾ ਫਿਰ ਨਹੀਂ ਰਹਿੰਦਾ ਦੁਬਾਰਾ ਦੁਬਾਰਾ ਇੱਕ ਵਾਰ ਪਰਦਾ ਜਿਹੜਾ ਹੈ ਪਰਦਾ ਕੱਟ ਪਰਦੇ ਨੂੰ ਚੀਰ ਕੇ ਹੀ ਸੁਰਤ ਅੰਦਰ ਜਾਊ ਜੇ ਅੰਦਰ ਜਾਊ ਸੁਰਤ ਵਿਚਾਲੇ ਪਰਦਾ ਪਾੜ ਕੇ ਹੀ ਜਾਊ ਨਾ ਇੱਕ ਵਾਰ ਪਰਦਾ ਫਟ ਗਿਆ ਫਿਰ ਦੁਬਾਰਾ ਪਰਦਾ ਦਊ ਕੌਣ ਜਿਹੜੀ ਗੱਲ ਦਾ ਸਾਡੇ ਅੰਦਰ ਭਰਮ ਹੋਵੇ ਜਿਹੜੀ ਗੱਲ ਦੀ ਸਾਨੂੰ ਸਮਝ ਨਾ ਹੋਵੇ ਜਦੋਂ ਇੱਕ ਵਾਰ ਉਹਦੀ ਸਮਝ ਆ ਜਾਵੇ ਫਿਰ ਦੁਬਾਰਾ ਫੇਰ ਸਮਝੀ ਨਹੀਂ ਆਉਂਦੀ ਹੁੰਦੀ ਦੁਬਾਰਾ ਫੇਰ ਸਮਝੀ ਕਿਵੇਂ ਆਜੂ ਜਿਹੜੀ ਗੱਲ ਸਾਡੀ ਸਮਝ ਤੇ ਪਰੇ ਹੈ ਕਿ ਇੱਕ ਵਾਰ ਅਸੀਂ ਉਹ ਸਮਝ ਲਈ ਦੋ ਦੁਬਾਰਾ ਫੇਰ ਸਮਝੀ ਦਾ ਪਰਦਾ ਕਿਵੇਂ ਆਜੂ ਸਮਝੀ ਦਾ ਪੜਦਾ ਦੁਆਰਾ ਨਹੀਂ ਉਹਦਾ ਹੁੰਦਾ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਇੱਕ ਵਾਰ ਰਾਮ ਨੂੰ ਇੱਕ ਵਾਰ ਸਮਝਣ ਦੀ ਲੋੜ ਹੈ ਨਾਮ ਨੂੰ ਇੱਕ ਵਾਰ ਸਮਝਣ ਦੀ ਲੋੜ ਹੈ ਬਾਰ-ਬਾਰ ਇਹਨੂੰ ਸਮਝਣ ਦੀ ਲੋੜ ਨਹੀਂ ਹੈ ਰਾਮ ਦਾ ਇੱਕ ਵਾਰ ਦਰਸ਼ਨ ਕਰਨ ਦੀ ਲੋੜ ਹੈ ਬਸ ਫਿਰ ਤਾਂ ਦਰਸ਼ਨ ਫਿਰ ਵਿਚਾਰੇ ਆਉ ਕੌਣ ਲੋਦੇ 25000 ਪਾਣੀ ਦੇ ਵਿਚਾਰੇ ਕੀ ਆਊਗਾ ਪੰਛੀ ਨੇ ਪਾਣੀ ਜਿਹੜਾ ਨੇ ਵਿਚਾਲੇ ਕੁਝ ਨਹੀਂ ਆ ਸਕਦਾ ਵਿਚਾਲੇ ਕੀ ਹੋਊਗਾ ਉਹਦੇ ਪਾਣੀ ਤੋਂ ਬਾਹਰ ਉਹਨੇ ਜਾਣਾ ਕੋਈ ਨਹੀਂ ਇਹ ਤਾਂ ਜਦ ਬੱਚੀ ਪਾਣੀ ਨੂੰ ਛੱਡ ਕੇ ਬਾਹਰ ਚਲੀ ਜਾਂਦੀ ਹੈ ਜਦੋਂ ਮੌਤ ਹੁੰਦੀ ਹੈ ਤਾਂ ਮਰਦਾ ਜੇ ਰਾਮ ਨੂੰ ਛੱਡ ਕੇ ਬਾਹਰ ਚਲਾ ਜਾਂਦਾ ਰਾਮ ਤੋਂ ਜੋ ਜਲ ਛਾੜ ਬਾਹਰ ਪਿਓ ਮੀਨਾ ਕਹਿੰਦਾ ਜਿਵੇਂ ਬੱਚ ਪਾਣੀ ਨੂੰ ਛੱਡ ਕੇ ਬਾਹਰ ਚਲਾ ਜਾਂਦਾ ਕਬੀਰ ਕਹਿੰਦੇ ਨੇ ਪੂਰਵ ਜਨਮ ਹੋ ਤਬ ਕਾ ਹਿੰਦ ਇਸ ਤਰੀਕੇ ਨਾਲ ਮੈਂ ਜਿਹੜਾ ਜਨਮ ਮੈਨੂੰ ਮਿਲਿਆ ਨਾ ਰਾਮ ਦੇ ਨਾਲ ਜੁੜ ਕੇ ਇਹ ਤੋਂ ਪਹਿਲਾਂ ਪਹਿਲਾਂ ਮੈਂ ਤਬ ਤਬਕੋ ਹਿੰਦਾ ਸੀ ਮੈਂ ਰਾਮ ਤੇ ਬਾਹਰ ਤੁਰਿਆ ਫਿਰਦਾ ਸੀ ਤਾਂ ਜਾਂਦਾ ਫਿਰਦਾ ਸੀ ਰਾਮ ਦੀ ਉਪੜੀ ਛੱਡ ਕੇ ਤੁਰਿਆ ਫਿਰਦਾ ਸੀ ਮਾਇਆ 'ਚ ਮਾਇਆ ਬਗਰ ਤੁਰਿਆ ਫਿਰਦਾ ਸੀ ਮਾਇਆ ਦੇ ਮਿਰਗ ਬਗਰ ਤੁਰਿਆ ਫਿਰਦਾ ਸੀ ਸੋਨੇ ਦੇ ਮਿਰਗ ਬਗਰ ਜਿੰਨਾ ਮੈਂ ਭਾਈਦਾ ਸੀ ਉਹ ਨਹੀਂ ਮਾਇਆ ਕਹਾਂ ਭੱਜੀ ਜਾਂਦੀ ਹੈ ਇਹੀ ਸੋਨੇ ਦਾ ਵਰਗਾ ਨਹੀਂ ਮਾਇਆ ਦੀ ਦੌੜ ਹੈ ਜਿੰਨੀ ਇਹ ਚੱਲਦੀ ਹੈ ਉਹਦੀ ਮਾਇਆ ਕਹਾਂ ਚੱਲੀ ਜਾਂਦੀ ਹੈ 100 ਖੱਟ ਲੈਂਦਾ ਲੱਖ ਦੀ 1000 ਖੱਟਦਾ ਲੱਖ ਤੇ ਚਲਾ ਜਾਂਦਾ ਲੱਖ ਖੱਟਦਾ ਕਰੋੜ ਤੇ ਚਲਾ ਜਾਂਦਾ ਮਿਰਗ ਕਹਾਂ ਭੱਜੀ ਜਾਂਦਾ ਇੱਕ ਤੇ ਡਾਲ ਹੁੰਦਾ ਬਸ ਜੀ ਔਰ ਜੇ ਤਹਾ ਕੁਸਮ ਰਸ ਪਾਵਾ ਔਰ ਜੇ ਤਹਾ ਔਰ ਉਹ ਜਗਾ ਜਦੋਂ ਰਾਮ ਦਾ ਦਰਸ਼ਨ ਹੁੰਦਾ ਨਾ ਰਾਮ ਨਾਲ ਜੁੜਦਾ ਹੈ ਜਿਹੜਾ ਉਦੋਂ ਰਸ ਮਿਲਦਾ ਰਹੇ ਨੂੰ ਉਸਮ ਰਸ ਹਿਰਦੇ ਵਿੱਚੋਂ ਉਸਮ ਫੁੱਲ ਨੂੰ ਕਹਿੰਦੇ ਨੇ ਹਿਰਦਾ ਖਿੜ ਜਾਂਦਾ ਫੁੱਲ ਵਾਂਗੂ ਗੁਲਾਬ ਵਾਂਗੂ ਖਿੜ ਜਾਂਦਾ ਹਿਰਦਾ ਮਨ ਜਾਨੀ ਗੁਲਾਬ ਵਾਂਗੂ ਖਿੜ ਜਾਂਦਾ ਹੈ ਜਿਹੜਾ ਇਹਨੂੰ ਰਸ ਹੁੰਦਾ ਨਾ ਮਨ ਨੂੰ ਉਹ ਨਹੀਂ ਦੱਸਿਆ ਜਾ ਸਕਦਾ ਕਿਵੇਂ ਕਹਿੰਦਾ ਔਰ ਅਕਾਇ ਕਹਾ ਕਹਿ ਕਾ ਸਮਝਾਓ ਅਕਾਇ ਉਹ ਅਕਾਇ ਕਹਾ ਕਹਿ ਸਮਝਾਓ ਉਹ ਰਸ ਨਹੀਂ ਮੈਂ ਸਕਦਾ ਜਿੰਨਾ ਚਿਰ ਕੋਈ ਰਸ ਦਾ ਉਹਨੂੰ ਚਖ ਨਹੀਂ ਲੈਂਦਾ ਉਹਦਾ ਚਿਰ ਉਹਨੂੰ ਆਪੇ ਆਨੰਦ ਆਵੇ ਆਪੇ ਕੋਈ ਚਖੇ ਫਿਰ ਉਹਨੂੰ ਸਮਝਾਉ ਬਾਕੀ ਮੈਂ ਨਹੀਂ ਕੋ ਦੱਸ ਸਕਦਾ ਇਹ ਨਹੀਂ ਦੱਸਿਆ ਜਾ ਸਕਦਾ ਇੱਥੇ ਤੱਕ ਦੱਸਿਆ ਜਾ ਸਕਦਾ ਇਹ ਤੋਂ ਗਾਹ ਦੱਸਿਆ ਨਹੀਂ ਜਾ ਸਕਦਾ ਉਹ ਜਿਹੜਾ ਕੁਸਬ ਰਸ ਹੁੰਦਾ ਉਹ ਅਕਾਇ ਉਹ ਨਹੀਂ ਦੱਸਿਆ ਜਾ ਸਕਦਾ ਉਹਦੀ ਬੋਲ ਕੇ ਇਸ ਕਰਕੇ ਇੱਥੇ ਆ ਕੇ ਬਾਣੀ ਹੋ ਗਈ ਬਿਆਨ ਤੋਂ ਪਰੇ ਗਈ ਅਸਲ ਗੱਲ ਜਿੱਥੇ ਆਈ ਉਹ ਬਿਆਨ ਤੋਂ ਹੀ ਪਰੇ ਜੇ ਬਿਆਨ ਤੋਂ ਪਰੇ ਅੱਖਰਾਂ ਤੋਂ ਵੀ ਪਰੇ ਲਿਖੀ ਨਹੀਂ ਜਾ ਸਕਦੀ ਜੋ ਬੋਲੀ ਨਹੀਂ ਜਾ ਸਕਦੀ ਲਿਖੀ ਵੀ ਨਹੀਂ ਜਾ ਸਕਦੀ ਬਸ ਉੱਥੇ ਉਹ ਬੁੱਝਣ ਵਾਲੀ ਗੱਲ ਰਹਿ ਗਈ ਇੱਥੇ ਆ ਕੇ ਸਾਰੇ ਬੁਝਾਰਤ ਰਹਿ ਗਈ ਹੁਣ ਅੱਗੇ ਅੱਗੇ ਬੁਝਾਰਤ ਹੈ ਕਹਾ ਬੁਝਾਰਤ ਬੁੱਝੇ ਡੋਰਾ ਇੱਥੇ ਤੱਕ ਦੱਸੂ ਜਦੋਂ ਐਂਟਰ ਹੋ ਗਿਆ ਰਾਮ ਨਾਲ ਜੁੜ ਗਿਆ ਫਿਰ ਰਾਮ ਜਾਣੇ ਆ ਰਹੇ ਜਾਣੇ ਫਿਰ ਨਹੀਂ ਪਤਾ ਫਿਰ ਰਾਮ ਜਾਣੇ ਆ ਰਾਮ ਨੂੰ ਮਿਲਣ ਵਾਲਾ ਜਾਣੇ ਦਾ ਉਹ ਕੋਈ ਨਹੀਂ ਦੱਸ ਸਕਦਾ ਜਿਹੜਾ ਜੁੜੂਗਾ ਉਹੀ ਜਾਣੂਗਾ ਉਹਨੂੰ ਤਾਂ ਕਹਿ ਕਹਾ ਕਹਿ ਸਮਝਾਵ ਕੀ ਕਹਿ ਕੇ ਸਮਝਾਵ ਉਹ ਤਾਂ ਗੱਲ ਦੱਸਣ ਤੇ ਪਰੇ ਹਾਂਜੀ